ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇ ਕੇ ਕਿਆ ਤੁਧ ਕਰਮ ਕਮਾਇਆ ਦੇਖੋ ਉਹਨੇ ਕਿਹੜਾ ਸਰੀਰ ਹੋਇਆ ਆ ਸਰੀਰ ਜਗ ਦੇ ਵਿੱਚ ਹੀ ਸੀ ਪਹਿਲਾਂ ਇਹ ਤਾਂ ਮਿੱਟੀ ਇੱਥੇ ਹੀ ਸੀ ਇਹ ਜਗ ਜਗ ਤੋਂ ਆਇਆ ਸਰੀਰ ਜਿਹੜਾ ਸਰੀਰ ਹੈ ਮਿੱਟੀ ਦਾ ਇਹ ਤਾਂ ਜਗ ਦਾ ਹਿੱਸਾ ਹੀ ਹੈ ਇਹ ਜਗ ਚ ਕਦੋਂ ਆਇਆ ਨਾ ਕੁਛ ਆਇਆ ਨਾ ਕੁਛ ਆਇਆ ਇਹ ਤਾਂ ਇੱਥੇ ਸੀ ਜਗ ਚ ਆਇਆ ਕੌਣ ਜਗ ਚੇਤਨ ਆਇਆ ਜਗ ਦੇ ਵਿੱਚ ਚੇਤਨ ਸ਼ਾਮਲ ਹੋਇਆ ਨਾ ਜਗ ਦਾ ਹਿੱਸਾ ਬਣਿਆ ਚੇਤਨ ਤਾਂ ਇਹ ਸਰੀਰ ਬਣਿਆ ਜੇ ਚੇਤਨ ਦੀ ਸਰੀਰ ਤਾਂ ਹੀ ਬਣਿਆ ਤੇ ਪੌਣ ਪਾਣੀ ਅਗਨੀ ਦਾ ਖੇਲ ਅਗਨੀ ਦਾ ਮੇਲ ਪੌਣ ਪਾਣੀ ਅਗਨੀ ਦਾ ਮੇਲ ਹੋਇਆ ਨਾ ਮੇਲ ਨਹੀਂ ਕੀਤਾ ਪੌਣ ਪਾਣੀ ਅਗਨੀ ਦਾ ਮੇਲ ਕੀਤਾ ਤਾਂ ਸਰੀਰ ਫੇਰ ਤਾਂ ਜਗਦਾ ਦਾ ਹਿੱਸਾ ਪੌਣ ਪਾਣੀ ਅਗਨੀ ਚੰਚਲ ਚਪਲ ਬੁੱਧ ਦਾ ਖੇਲ ਚੰਚਲ ਚਪਲ ਬੁੱਧ ਨੇ ਆਪਣਾ ਖੇਲਣ ਵਾਸਤੇ ਬਣਾਇਆ ਹੈ ਉਹਦਾ ਖੇਲ ਇਹਦਾ ਵਿੱਚ ਹੀ ਸੀ ਜਗ ਦੇ ਕਹਿੰਦਾ ਤਾਂ ਤੂੰ ਜਗ ਮੇ ਆਇਆ ਉਹ ਕੌਣ ਹੈ ਜਗ ਚ ਆਇਆ ਇਹ ਤੋਂ ਫਰਕ ਪੈਂਦਾ ਆਇਆ ਕੌਣ ਹੈ ਜਗ ਚ ਉਹ ਸਰੀਰ ਅੰਦਰ ਲੈ ਦੀ ਗੱਲ ਹੈ ਇਹ ਜਿਹੜਾ ਮਨ ਹੈ ਇਸੇ ਦੀ ਗੱਲ ਹੈ ਤਾਂ ਮਨ ਨੂੰ ਕਹੇ ਤਾਂ ਤੂੰ ਜਗ ਮੇ ਆਇਆ ਬੁੱਧੀ ਕਹਿੰਦੀ ਹੈ ਮਨ ਨੂੰ ਤੂੰ ਜਗ ਚ ਆਇਆ ਕੀ ਕਰਨਾ ਜੱਗ ਵਿੱਚ ਆ ਕੇ ਕਿਆ ਤੁਧ ਕਰਮ ਕਮਾਇਆ ਕੀ ਕਰਮ ਕਮਾਇਆ ਤਾਂ ਕੇ ਜਾ ਕੇ ਜਾਗਾ ਸ਼ਰੀਰ ਇਹ ਹੈ ਜੱਗ ਇਹ ਜੱਗ ਸੱਚੇ ਕੀ ਹੈ ਕੋਠੜੀ ਤੂੰ ਦੇਹ ਧਾਰ ਕੇ ਕੀ ਕਰਮ ਕਮਾਇਆ ਕੱਲ ਕੀ ਆਇਆ ਸੀ ਪ੍ਰਾਣੀ ਤੂੰ ਆਇਓ ਲਾਹ ਲੈਣ ਪ੍ਰਾਣੀ ਜਿਹਨੂੰ ਕਿਹਾ ਉਸੇ ਨੂੰ ਕਿਹਾ ਆ ਮੇਰੇ ਅਕਲ ਦਾ ਸਰੀਰ ਉਹੀ ਹੈ ਕਿ ਕਰਮ ਕਮਾਇਆ ਤੁਧ ਸਰੀਰਾ ਜਦ ਤੂੰ ਜਗ ਵਿੱਚ ਆਇਆ ਜਦ ਤੂੰ ਕਹਿੰਦੇ ਜੇ ਤੂੰ ਜਗ ਚ ਆਇਆ ਹੀ ਹੈ ਕਰਮ ਕੀ ਕਮਾਇਆ ਕੀਤਾ ਕੀ ਹੈ ਜੋ ਕਰਨਾ ਆਇਆ ਸੀ ਉਹ ਕੀਤਾ ਜਿਹਨੇ ਨੂੰ ਪਤਾ ਕੀ ਕਰਨਾ ਆਇਆ ਸੀ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਬਸਾਇਆ ਜਿਨ ਹਰ ਤੇਰਾ ਰਚਨ ਰਚਿਆ ਆਹ ਸਰੀਰ ਤੈਨੂੰ ਜਿਹੜਾ ਮਿਲਿਆ ਇਹ ਰਚਨਾ ਇਹਦੇ ਵਿੱਚ ਰਚਿਆ ਸਰੀਰ ਜਿਹੜਾ ਮਿਲਿਆ ਤੈਨੂੰ ਆਹ ਬਾਹਲਾ ਬਾਹਲੇ ਸਰੀਰ ਦਾ ਰਚਨ ਰਚਿਆ ਨਾ ਉਹ ਹਰ ਵਾਰ ਤੈਨੂੰ ਪਤਾ ਵੀ ਤੇਰਾ ਰਚਨ ਵਿੱਚ ਹੈ ਕੋਈ ਪਤਾ ਨਹੀਂ ਤੇਰਾ ਬਾਪ ਵੀ ਬਾਹਰ ਬਣਾਈ ਬੈਠਾ ਹੈ ਹੋਰੇ ਜਿਨ੍ਹਾਂ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਬਸਾਇਆ ਸੋ ਹਰ ਮਨ ਨਾ ਬਸਾਇਆ ਉਹ ਹਰ ਕਿਉਂ ਉਹ ਹਰ ਨੂੰ ਕਿਵੇਂ ਭੁੱਲ ਗਿਆ ਤੂੰ ਤੇ ਆਪਣੇ ਅੰਦਰ ਕਿਉਂ ਨਹੀਂ ਵਸਾਇਆ ਉਹਨੂੰ ਤੈਨੂੰ ਉਹਦਾ ਚੇਤਾ ਕਿਉਂ ਭੁੱਲ ਗਿਆ ਸੋ ਹਰ ਮਨ ਨਾ ਬਸਾਇਆ ਗੁਰ ਪ੍ਰਸਾਦੀ ਹਰ ਮਨ ਬਸਿਆ ਪੂਰਬ ਲਿਖਿਆ ਪਾਇਆ ਜੇ ਕਿਸੇ ਨੂੰ ਗਿਆਨ ਮਿਲ ਜਵੇ ਇਹ ਜਾਂ ਕੋਈ ਸਿੱਖਿਆ ਹੈ ਜੀ ਮਿਲ ਜਵੇ ਉਹ ਸਿੱਖਿਆ ਦੀ ਕਿਰਪਾ ਨਾਲ ਹਰ ਮਨ ਬਸ ਜਵੇ ਗੁਰ ਕਿਰਪਾ ਤੇ ਹਰ ਮਨ ਬਸਿਆ ਉਹ ਗਿਆਨ ਦੀ ਕਿਰਪਾ ਨਾਲ ਹਰ ਮਨ ਬਸ ਜਵੇ ਕਿਸੇ ਦੇ ਹਰ ਪੂਰਬ ਲਿਖਿਆ ਪਾਇਆ ਇਹ ਸਮਝੋ ਪੂਰਬ ਲਿਖਿਆ ਸੀ ਜਿਹੜਾ ਤੂੰ ਆਇਆ ਸੀ ਜਨਮ ਲੈਣ ਦਾ ਤੇਰਾ ਕਾਰਨ ਸੀ ਨਾ ਲੈ ਕੇ ਆਇਆ ਉਹ ਸਮਝੋ ਤੇਰਾ ਪੂਰਾ ਹੋ ਗਿਆ ਫਿਰ ਪੂਰਵੇ ਲੈ ਕੇ ਆਇਆ ਸੀ ਤੂੰ ਮੰਨ ਕੇ ਆਇਆ ਸੀ ਫਿਰ ਉਹਨੇ ਪੂਰਵ ਲਿਖਿਆ ਪਾ ਲਿਆ ਜਦ ਜਨਮ ਲਿਆ ਸੀ ਉਹ ਤਾਂ ਪਹਿਲਾਂ ਲੈ ਕੇ ਲਿਆਇਆ ਸੀ ਕੋਲ ਉਹਨੂੰ ਕਾਗਜ਼ ਗੁੱਬ ਹੋ ਗਿਆ ਤੇ ਤੇ ਇਹ ਪੜਿਆ ਹੀ ਨਹੀਂ ਹੈ ਉਧਰ ਨਹੀਂ ਜਾਕਿਆ ਕਿਸੇ ਨੇ ਅੰਦਰ ਲੈ ਕੇ ਲਿਆਇਆ ਸੀ ਤੂੰ ਹੈ ਅੰਦਰ ਕਦੇ ਝਾਕਿਆ ਹੀ ਨਹੀਂ ਬਾਹਰ ਝਾਕਦਾ ਅੰਦਰ ਲਿਖਿਆ ਹੈ ਅੰਦਰ ਸੀ ਝਾਕਦਾ ਬਾਹਰ ਪੜਿਆ ਹੀ ਨਹੀਂ ਅੰਦਰ ਲਿਖਿਆ ਕੀ ਸੀ ਲਿਖ ਕੇ ਤਾਂ ਲੈ ਜੀ ਹਿਰਦੇ ਚ ਹਿਰਦੇ ਚ ਨੇਰਾ ਉਹ ਚਾਨਣ ਕਰ ਦੇਖ ਹਿਰਦੇ ਚ ਕੀ ਲਿਖਿਆ ਹੋਇਆ ਹਿਰਦੇ ਚ ਲਿਖਿਆ ਸੀ ਐਨਾ ਅੱਖਾਂ ਨਾਲ ਨਹੀਂ ਦਿੰਦਾ ਉੱਥੇ ਨੇਰਾ ਉੱਥੇ ਦੇਖ ਚਾਨਣ ਕਰਕੇ ਉੱਥੇ ਕੀ ਲਿਖਿਆ ਹੋਇਆ ਤੇਰੇ ਬੋਰਡ ਪੜ ਲੈ ਉੱਥੇ ਕੀ ਲਿਖਿਆ ਹੋਇਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਕਰਕੇ ਬੇਚੈਨ ਹੈ ਤੂੰ ਉਹ ਕੰਮ ਨਹੀਂ ਕਰ ਰਿਹਾ ਬੇਚੈਨੀ ਦਾ ਕਾਰਨ ਇਹੀ ਹੈ ਕਿ ਕਲਾਸ ਤੇ ਚੜ ਗਿਆ ਤੂੰ ਜੋ ਪੜਨਾ ਪੜ ਨਹੀਂ ਰਿਹਾ ਕੋਰਸ ਵੀ ਆਪਣਾ ਕਰ ਰਿਹਾ ਚਿੰਤਾ ਰਹਿੰਦੀ ਹੈ ਖੇਲ ਵੀ ਪਿਆਰੀ ਲੱਗਦੀ ਹੈ ਚਿੰਤਾ ਵੀ ਰਹਿੰਦੀ ਹੈ ਅੰਦਰ ਇੱਕ ਇੱਕ ਦਿਨ ਕਰਕੇ ਜਾਈ ਜਾਂਦੇ ਨੇ ਇਮਤਿਹਾਨ ਦੇਣਾ ਸਾਲ ਬਾਅਦ ਉਹਦੀ ਚਿੰਤਾ ਵੀ ਹੈ ਕੰਮ ਨਹੀਂ ਕਰ ਰਿਹਾ ਪਰ ਖੇਲ ਵੀ ਪਿਆਰੀ ਲੱਗਦੀ ਹੈ ਉੱਥੇ ਵੀ ਜੀ ਲੱਗਦਾ ਅੰਦਰ ਪਤਾ ਹੈ ਕੁਝ ਕਰਨ ਆਇਆ ਸੀ ਅੰਦਰ ਪਤਾ ਪੜ੍ਹਾਈ ਕਰਦੀ ਹੈ ਪਰ ਸੰਸਾਰ ਖੇਡਾਂ ਖੇਡਣ ਵਾਲੇ ਸਾਰੇ ਖੇਡਣ ਵਾਲੇ ਦੇ ਬਾਅਦ ਖੇਡਣ ਵਾਲੇ ਚ ਬੁਲਿਆ ਹੈ ਪੂਰਬ ਲਿਖਿਆ ਪਾਇਆ ਉਹ ਵਜੇ ਕੋਈ ਸਤਗੁਰ ਮਿਲੇ ਤਾਂ ਉਹ ਯਾਦ ਕਰਾ ਦਿੰਦਾ ਦਿਖਾ ਦਿੰਦਾ ਸਮਝਾ ਦਿੰਦਾ ਹਾਂਜੀ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਬਸ ਇਹ ਸਰੀਰ ਉਹੀ ਪ੍ਰਵਾਨ ਉਹਦਾ ਆਉਣਾ ਹੀ ਇਹਦਾ ਸਰੀਰ ਦਾ ਪ੍ਰਵਾਨ ਹੈ ਦਰਗਾਹ 'ਚ ਬਾਕੀ ਦਾ ਜਾਇ ਆਏ ਹੋ ਜਦੋਂ ਹੈ ਖਜ਼ਾਨਾ 'ਚ ਉਹੀ ਪੈਂਦਾ ਪ੍ਰਵਾਨ ਉਹੀ ਹੁੰਦਾ ਜਿਹਦੇ ਸਤਿਗੁਰ ਨਾਲ ਚਿਤ ਲਾਇਆ ਜਿਹਦੇ ਸੱਚ ਦੇ ਗਿਆਨ ਨਾਲ ਚਿਤ ਲਾਇਆ ਨਾ ਸੱਚ ਇਕੱਠਾ ਕੀਤਾ ਸੱਚ ਨੂੰ ਜਾਣਿਆ ਸੱਚ ਨੂੰ ਸੱਚੇ ਆਪ ਹੈ ਸੱਚ ਹੈ ਆਤਮ ਗਿਆਨੀ ਹੈ ਜਿਹੜਾ ਆਤਮ ਧਿਆਨੀ ਹੈ ਜਿਹਨੇ ਆਤਮ ਚਿੰਤਨ ਕੀਤਾ ਕੌਣ ਨਾਨਕ ਬਿਨੋ ਆਪਾ ਚੀਦੇ ਬਿਠੇ ਰੋ ਭਰਮ ਕੀ ਗਾਈ ਜਿਹਨੇ ਆਤਮ ਚਿੰਤਨ ਕੀਤਾ ਆਤਮ ਖੋਜਿਆ ਉਹ ਪ੍ਰਮਾਣ ਬਾਕੀ ਕੋਈ ਪ੍ਰਮਾਣ ਨਹੀਂ ਇੱਥੇ ਕਿੱਡਾ ਕੋਈ ਵਿਦਵਾਨ ਹੋਵੇ ਕਿੱਡਾ ਕੋਈ ਸੰਤ ਹੋਵੇ ਕੋਈ ਪ੍ਰਮਾਣ ਨਹੀਂ ਇੱਥੇ ਕਿੱਡਾ ਕੋਈ ਬਾਇਆ ਧਾੜੀ ਹੋਵੇ ਕਿੱਡਾ ਕੋਈ ਉਹਦੇ ਨਾਲ ਹੋਵੇ ਸੰਸਾਰ 'ਚ ਕਿੰਨੀ ਕੋਈ ਇੱਜ਼ਤ ਹੋਵੇ ਕੋਈ ਦਰਗਾਹ 'ਚ ਕੋਈ ਨਹੀਂ ਪੁੱਛਦਾ ਉਹਨੂੰ ਪ੍ਰਵਾਨ ਨਹੀਂ ਹੈ ਪ੍ਰਵਾਨ ਕੌਣ ਹੈ ਜੇ ਸਤਗੁਰ ਸਿੰਘ ਚਿੱਤ ਆਇਆ ਉਹ ਪ੍ਰਵਾਨ ਬਾਕੀ ਕੋਈ ਪ੍ਰਵਾਨ ਨਹੀਂ ਚਾਹੇ ਕੋਈ 40 ਸਾਲ ਐਚਪੀਸੀ ਦਾ ਰਿਹਾ ਹੋਵੇ ਪ੍ਰਧਾਨ ਕੋਈ ਪ੍ਰਵਾਨ ਨਹੀਂ ਕੋਈ ਨਹੀਂ ਪੁੱਛਦਾ ਉਹ ਨਹੀਂ ਕੋਈ ਪੁੱਛਦਾ ਉੱਥੇ